ਸਵਈਆ ਨਾਰ ਖਾਨ ਚੜਾ ਚੜਖਾਂ ਬਲਬੀਰ ਬਹਾਦਰ ਖਾਨ ਤਵੈ ਪੁਨ ਖਾਨ ਨਿਹੰਗ ਪੜੰਗ ਚੜੰਗ ਲਰੇ ਰਣ ਆਗੇ ਡਰੇ ਨਾ ਕਵੈ ਜੇ ਰੂਪ ਨਿਹਾਰ ਡਰੈ ਦਿਗਪਾਲ ਮਹਾਪਟ ਤੇ ਕਬਹੂ ਨਾ ਦਬੈ ਕਰਬਾਨ ਕਮਾਨ ਤਰੇ ਅਭਿਮਾਨ ਸੋ ਆਏ ਪਰੇ ਤਬ ਖਾਨ ਸਵੈ ਜਾਦ ਖਾਨ ਨੋ ਜਬਰ ਖਾਨ ਸੁਵਾਦ ਖਾਨ ਗਏ ਸੰਸੂਰੇ ਚੌਪ ਚਹੂ ਦਿਸ ਦੇ ਉਮਗੇ ਚਿਤ ਮੈਂ ਚਬ ਰੋਸ ਕੇ ਮਾਰ ਮਰੂਰੇ ਗੋਰੇ ਮਰੇ ਚਲੇ ਨਿਰਪ ਪੈ ਸਿਆਹ ਮਲੇ ਚਲੇ ਇੱਕ ਭੂਰੇ ਹੂਬ ਸਰਾਸਨ ਲੈ ਤਬ ਹੀ ਸੋ ਅਚੂਰ ਬੜੇ ਛਿਨ ਪੀਤਰ ਚੂਰੇ ਸੋਇਆ ਕੋ ਮਲੇ ਛਿਨ ਕੀ ਪ੍ਰਤਨਾ ਸੋ ਦੁਧਾ ਕਰ ਕੈ ਸਤਤਾ ਕਰ ਡਾਰੀ ਵੀਰ ਭਰੇ ਕਉ ਬਾਜ ਮਰੇ ਕਉ ਝੂਮ ਗਿਰੇ ਗਜ ਭੂ ਪਰ ਭਾਰੀ ਕੂਮਤ ਹੈ ਕਉ ਕਾਇ ਲਗੇ ਭਟ ਬੋਲ ਸਕੈ ਨਾ ਗਏ ਬਲਹਾਰੀ ਆਸਨ ਲਾਏ ਮਨੋ ਮੁਨਰਾਏ ਰਾਏ ਲਗਾਵਤ ਧਿਆਨ ਬੜੇ ਬ੍ਰਤ ਧਾਰੀ ਜੁਦਿਤੋ ਜਪੂਪ ਕੀਓ ਤਮਨਾਰ ਖਾਂ ਰਿਸਕੈ ਅਟਕਿਓ ਹਥਿਆਰ ਸੰਭਾਰ ਹਕਾਰ ਪਰਿਓ ਜੋ ਸਮਾਜ ਮੈਂ ਬਾਜ ਹਤੋ ਮਟਕਿਓ ਖੜਗੇਸ ਤਨੈ ਗੈ ਕੇਸਣ ਤੇ ਚਟਕਿਓ ਅਰ ਭੂਮ ਬਿਖੈ ਪਟਕਿਓ ਤਬ ਤਾਹਰ ਖਾਂ ਇਹ ਦੇਖ ਦਸਾ ਕਬ ਸਿਆਮ ਕਹੈ ਭਜ ਗਇਓ ਨਾ ਟਿਕਿਓ ਤਾਹਰ ਖਾਂ ਭਜ ਗਇਓ ਜਬ ਹੀ ਤਬ ਹੀ ਰਸ ਖਾਂ ਚੜਾ ਆਏ ਸ਼ਸਤਰ ਸੰਭਾਰ ਸਵੈ ਆਪਣੇ ਜਮ ਰੂਪ ਕੀਏ ਨਿਰਪੂ ਪਰਤਾਏ ਭੂਪਤ ਬਾਨ ਹਨੇ ਇਨ ਕੋ ਇਨਹੂ ਨਿਰਪ ਕਉ ਬਹੁ ਬਾਣ ਲਗਾਏ ਕਿੰਨਰ ਜਛ ਰੈ ਉਪਮਾ ਰਣ ਚਾਰਨ ਜੀਤ ਕੇ ਗੀਤ ਬਨਾਏ ਦੋਹਰਾ ਖੜਗ ਸਿੰਘ ਲਖ ਬਿਗਟ ਪਾਟ ਤਿਉਰ ਚੜਾਏ ਮਾਥ ਸੀਸ ਕਾਟ ਅਰ ਖੁਦਿਓ ਏਕ ਬਾਨ ਕੇ ਸਾਥ ਸਵਈਆ ਹੁਣ ਖਾਨ ਨਿਹੰਗ ਚੜਾਂਗੇ ਪੜਾਂਗ ਚਲੇ ਮੁਖ ਢਾਲਣ ਕੋ ਧਰ ਕੈ ਕਰਮੇ ਕਰਵਾਰ ਸੰਭਾਰ ਘਾਰ ਮੁਰਾਰ ਪੈ ਧਾਏ ਪਰੇ ਅਰਿਕੈ ਦਲ ਮਾਰ ਵਿਧਾਰ ਦਇਓ ਪਲ ਮੈਂ ਤਰ ਮੁੰਡ ਸੋ ਮੀਨਨ ਜਿਉ ਫਰਕੈ ਨਾ ਟਰੈ ਰਣ ਭੂਮੋ ਤੇ ਜਵ ਲੋ ਛਿਤ ਪੈ ਨਾ ਪਰੇ ਮਰ ਕੈ ਦੋਹਰਾ ਸ਼ਰੋਣਤ ਕੀ ਸਰਤਾ ਤਾ ਚਲੀ ਮਹਾਰਿ ਰਾਏ ਮੇਦ ਮਾਸ ਮੱਜਿਆ ਬਹੁਤ ਬੈਤਰਨੀ ਕੇ ਪਾਏ ਕਮਿਤ ਮਚਿਓ ਰਨ ਤਾਰਨ ਦਿਲਾਵਰ ਦਲੀਲ ਖਾਂ ਸਚਾਨਨ ਕੀ ਪਾਂਤ ਰਨ ਭੂਮ ਚਟਪਟੀ ਸੀ ਹਟੀ ਨਾ ਨਿਵਟ ਖਟ ਪਟੀ ਸੋ ਭਟਨ ਹੂ ਕੀ ਆਨਨ ਕੀ ਆਬਾ ਤਾ ਕੀ ਲਾਗੈ ਨੈਕ ਲਟੀ ਸੀ ਭੂਪਤ ਸੰਭਾਰ ਕਹਿ ਕਿਰਪਾਨ ਪਾਨ ਤਾਨ ਅਭਿਮਾਨ ਕਹਿ ਸੰਘਾਰੀ ਸੈਨ ਬਚੀ ਫੂਟੀ ਫਟੀ ਸੀ ਕਹੂੰ ਬਾਜ ਮਾਰੇ ਕਹੂੰ ਗਿਰੇ ਗਜ ਭਾਰੇ ਭਾਰੇ ਭੂਪ ਮਾਨੋ ਕਰੀ ਪਟ ਕਟੀ ਬਨ ਕਟੀ ਸੀ ਦੋਹਰਾ ਖੜਗ ਸਿੰਘ ਤਬ ਖੜਗ ਗਹਿ ਆਤਿਤ ਕੋ ਬਢਾਏ ਸੈਨ ਵਿਲੇਛਨ ਕੀ ਹਨੀ ਜਾਂਪੁਰ ਦਈ ਪਠਾਏ ਸੋਰਠਾ ਦੋਏ ਛੂਨੀ ਸੈਨ ਜਮ ਰੇਸ਼ ਕੀ ਨਿਰਪਹਨੀ ਔਰ ਸੂਟ ਦੇ ਐਨ ਚਲੇ ਨਾਮ ਦੇਦ ਕਹਿ ਸੋਈਆ ਭੀਮ ਗਦਾ ਕਰ ਭੀਮ ਲੀਏ ਇਖ ਦੀ ਕਟ ਸੋ ਕਸ ਪਾਰਥ ਧਾਇਓ ਰਾਏ ਜੁਦਿਸ਼ਟਰ ਲੈ ਧਨ ਹਾਥ ਚਲਿਓ ਚਿਤ ਮੈਂ ਅਤ ਕ੍ਰੋਧ ਭੜਾਇਓ ਪ੍ਰਾਤ ਬਲੀ ਦੋ ਸਾਥ ਲੀਏ ਦਲ ਜੇਤਕ ਸੰਗ ਹੁਤੋ ਸੋ ਬੁਲਾਇਓ ਐਸੇ ਬਰੇ ਬ੍ਰਿਤਰਾਸੁਰ ਸਿਓ ਮਗਵਾਰਿਸ ਕਹਿ ਜਿਮ ਜੁਧ ਮਚਾਇਓ ਸੋਰਠਾ ਮਨ ਮੈਂ ਕੋ ਬੜਾਏ ਸੋਟਨ ਸਵੈ ਸੁਨਾਏ ਕਹਿ ਖੜਗ ਸਿੰਘ ਸਮੁਹਾਏ ਬਚਨ ਕਹਾਤ ਭਇਓ ਕ੍ਰਿਸ਼ਨ ਸਿਓ ਖੜਗੇਸ ਬਾਜ ਸਭਨ ਪਟਨ ਸੋ ਸਵਈਆ ਪਸ਼ਚਿਮ ਸੂਰ ਚੜੇ ਕਬਹੂ ਵਰ ਗੰਗ ਬਹੀ ਉਲਟੀ ਜੀ ਆਵੇ ਜੇੜ ਕੇ ਮਾਸ ਤੁਖਾਰ ਪਰੇ ਬਨ ਔਰ ਬਸੰਤ ਸਮੀਰ ਜਰਾਵੇ ਲੋਕ ਅਲੇ ਤ੍ਰੂ ਕੋ ਜਲ ਕੋ ਥਲ ਹੋਏ ਥਲ ਕੋ ਕਬਹੂ ਜਲ ਜਾਵੇ ਕੰਚਨ ਕੇ ਨਗ ਪੰਖਨ ਧਾਰ ਉਡੈ ਖੜਗੇਸ ਨਾ ਪੀਠ ਦਿਖਾਵੇ ਸਵਈਆ ਯੋਂ ਕਹਿ ਕਹਿ ਤਨ ਕੋ ਕਹਿ ਕਹਿ ਲਹਿ ਕਹਿ ਚਹਿ ਕਹਿ ਬੋ ਵੀਰ ਕਟੇ ਇਕ ਤਾਏ ਪਰੈ ਪੁਨ ਸਾਮਵੈ ਇਕ ਭਾਜ ਗੈ ਇਕ ਸੂਰ ਲਟੇ ਬਲ ਬੰਡ ਕਨੇ ਛਿਤ ਪੈ ਪਟਕੈ ਪਟ ਐਸੀ ਦਸਾ ਬੋ ਹੀਰ ਖਟੇ ਕਬ ਸਿਆਮ ਪਨੈ ਤੇ ਆਹ ਮੈਂ ਸੁਰ ਹੈ ਕਿਉ ਵੀਰ ਫੁਟੇ ਫਟੇ ਸਵਈਆ ਤਨ ਪਾਰਥ ਕੋ ਤੇ ਕਾਟ ਦਿਓ ਮੁਨ ਕਾਟ ਕੈ ਭੀਮ ਗਦਾਉ ਗਿਰਾਈ ਭੂਪਤ ਕੀ ਕਰਵਾਰ ਕਟੀ ਕਹੋ ਜਾਏ ਪਰੀ ਕਛ ਜਾਣੀ ਨਾ ਜਾਈ ਭਰਾ ਦੋ ਵਰ ਸੈਨ ਕਨੀ ਅਤਰੋਸ ਪਰੀ ਨ੍ਰਿਪੂ ਪਰਧਾਈ ਭੂਪਤ ਬਾਣ ਹਨੈ ਤੇ ਕਉ ਤਨ ਫੋਰ ਦਈ ਓਰ ਦਿਖਾਈ ਦੋਹਰਾ ਸੈਨ ਸ਼ੂਨ ਤੁਰਤ ਹੀ ਦੀਨੀ ਤਰਾ ਸੰਗਾਰ ਪੁਨਰ ਸਿਉ ਧਾਵਤ ਭਇਓ ਆਪਣੇ ਸ਼ਸਤਰ ਸੰਭਾਰ ਸੋਈਆ ਏਕ ਚਟਾਕ ਚ ਨਾ ਇਕ ਲੈ ਕਰਮ ਕਰਵਾਰ ਸੰਘਾਰੈ ਏਕਨ ਕੇਵਲ ਫਾਰ ਕਟਾਰਨ ਕੇਸਣ ਤੇ ਗਏ ਇਕ ਪਛਾਰੈ ਏਕ ਚਲਾਏ ਗਏ ਦਸਮੂ ਦਿਸ ਏਕ ਡਰੇ ਮਰ ਗਏ ਬਿਨ ਮਾਰੈ ਪੈਦਲ ਕੋਤਲ ਮਾਰ ਦਿਓ ਦੋ ਹਾਥਨ ਹਾਥਨ ਦਾਂਤ ਉਖਾਰੈ ਸੋਈਆ ਪਾਰਥ ਆਨ ਕਮਾਨ ਗਈ ਤੇ ਪੂਪਤ ਕੋ ਇੱਕ ਬਾਣ ਲਗਾਇਓ ਲਾਗਤੀ ਅਵਸਾਨ ਗੁਮਾਨ ਗਇਓ ਖੜਗੇਸ ਮਹਾ ਦੁਖ ਪਾਇਓ ਪੌਰਖ ਪੇਕ ਕੈ ਜੀ ਅਰਖਿਓ ਬਲ ਨਰੇ ਸੋਐ ਐ ਸੁਣਾਇਓ ਧਨ ਪਿਤਾ ਧਨ ਵੈ ਜਨਨੀ ਜੋ ਧਨੰਜੈ ਨਾਮ ਜਿਨੋ ਸੁਤ ਜਾਇਓ ਖੜਗੇਸ ਬਾਜ ਪਾਰਥ ਸੋ ਸੋਈਆ ਆਨਨ ਮੈਂ ਮਸ ਪੀਤ ਹੈ ਬਰ ਭਾਰ ਜਿਸੇ ਜੁਗ ਲੋਚਨ ਤੇਰੇ ਛੂਟ ਰਹੀ ਅਲ ਕਹਿ ਕਟ ਲੋ ਏ ਭਾਂਤ ਮਨੋ ਜੁਗ ਨਾਗ ਕਰੇ ਰੇ ਆਨੰਦ ਕੰਦ ਕਿਦੋ ਮੁਖ ਚੰਦ ਕਟੇ ਦੁਖ ਫੰਦ ਚਕੋਰਨ ਕੇਰੇ ਸੁੰਦਰ ਸੂਰਤ ਕੈਸੇ ਹਨੋ ਤੁਮ ਦੇਖ ਦਇਆ ਉਪਜੀ ਜੀ ਮੇਰੇ ਸਵਈਆ ਪਾਰਥ ਹੈ ਰਸੋ ਗੁਣ ਬੈਨ ਚਲਿਓ ਮਨ ਭੀਤਰ ਕੋ ਪਰਿਓ ਤਨ ਬਾਣ ਸੰਭਾਰ ਕੇ ਪਾਣ ਲਿਓ ਲਲਕਾਰ ਪਰਿਓ ਨਰ ਦੀ ਡਰਿਓ ਉਤ ਤੇ ਖੜਗੇਸ ਭਇਓ ਸਮੋਏ ਅਤਿ ਬਾਨਨ ਕੋ ਦੂ ਜੁਦ ਕਰਿਓ ਤਬ ਪਾਰਥ ਸੋ ਲਰਬੋ ਤਜ ਕੈ ਨਿਰਭੀਮ ਕੇ ਉਪਰ ਧਾਏ ਪਰਿਓ ਤਬ ਭੀਮ ਕੋ ਸਿੰਦਨ ਕਾਟ ਦਇਓ ਅਰ ਬੀਰ ਕਨੇ ਰਣ ਮਾ ਛੈ ਹੈ ਘਾਇਰ ਏਕ ਪਰੇ ਛਿਤ ਪੈ ਘਾਇਰ ਘਾਇਰ ਆਏ ਖੈ ਹੈ ਏਕ ਗਏ ਭਜ ਕੈ ਇਕ ਤੋ ਸਜ ਕੈ ਹਥਿਆਰਨ ਕੋਪ ਤੈ ਹੈ ਏਕ ਫਿਰੈ ਪਟ ਕਾਂਪਤ ਹੀ ਕਰਤੇ ਛੁਟ ਕੈ ਕਰਵਾਰ ਗਏ ਹੈ ਦੋਹਰਾ ਪੁਨ ਪਾਰਥ ਧਨ ਲੈ ਫਿਰਿਓ ਕਸ ਕੈ ਛਨਵਾਨ ਮਾਰਤ ਭਇਓ ਖੜਗੇ ਤਨ ਮਨ ਅਰ ਬਦ ਹਿਤ ਜਾਨ ਸਵਈਆ ਬਾਣ ਲਗਿਓ ਜਬ ਹੀ ਤੇ ਕਹੋ ਤਬ ਹੀ ਰਿਸਕੈ ਕਈ ਭੂਪਤ ਬਾਤੈ ਕਾਹੇ ਕੋ ਆਗ ਬਿਰਾਨੀ ਜਰੈ ਸੁਣ ਰੇ ਮ੍ਰਿਦ ਮੂਰਤ ਹੋ ਕਹੋ ਤਾਤੈ ਤਾਹੀ ਸਵੇ ਤਨੋ ਤੁਮ ਕੋ ਸਿਖਈ ਜਿਹ ਬਾਣ ਚਲਾਨ ਕੀ ਘਾਤੈ ਜਾਓ ਚਲੇ ਗ੍ਰਹਿ ਛਾੜਤ ਹੋ ਤੁਜ ਸੁੰਦਰ ਨੈਣ ਨ ਜਾਣ ਕੈ ਨਾਤੈ ਸਵਈਆ ਯੋਂ ਕੈ ਭੂਪਤ ਪਾਰਥ ਕੋ ਰਣ ਧਾਇ ਪਰਿਓ ਕਰ ਲੈ ਅਸ ਪੈਨਾ ਸੈਣ ਨਿਹਾਰ ਮਹਾਮਲ ਧਾਰ ਆਕਾਰ ਪਰਿਓ ਮਨ ਰੰਚਕ ਭੈ ਨਾ ਸਤਰਨ ਕੇ ਅਵਸਾਨ ਗਏ ਛੁੱਟ ਕੋ ਸਕਿਓ ਕਰ ਆਜ ਲੈ ਨਾ ਮਾਰ ਅਨੇਕ ਦੈ ਰਣ ਮੈਂ ਇਕ ਪਾਣੀ ਪਾਣੀ ਰਟੈ ਕਰ ਸੈਨਾ ਦੋਹਰਾ ਭਜੀ ਸੈਨ ਜਾ ਵੀ ਕ੍ਰਿਸ਼ਨ ਬਿਲੋਕੀ ਨੈਨ ਨੈਣ ਦੁਰਯੋਧਨ ਸੋ ਜੋ ਕਹੀ ਤੂੰ ਧਾਵੋ ਲੈ ਸੈਨ ਸੁਈਆ ਜੋ ਸੁਨ ਕੈ ਹਰ ਕੀ ਬਤਿਆ ਸਜ ਕੈ ਦੁਰਯੋਧਨ ਸੈਨ ਸਿਧਾਰਿਓ ਭੀਖਮ ਆਗੈ ਪਇਓ ਸੰਗ ਭਾਨਜ ਦ੍ਰੋਣ ਕਿਰਪਾ ਦੇ ਸਾਥ ਪਧਾਰਿਓ ਤਾਏ ਪਰੈ ਅਰ ਰਾਇ ਸਵੈ ਤੇ ਭੂਪਤ ਸੋ ਅਤ ਹੀਰਨ ਪਾਰਿਓ ਆਗੇ ਹੋਏ ਭੂਪ ਲਰਿਓ ਨਾ ਡਰਿਓ ਸਭ ਕੋ ਸਰ ਏਕ ਹੀ ਏਕ ਪ੍ਰਹਾਰਿਓ ਸੁਈਆ ਰਾਵ ਭੀਖਮ ਕੋਪ ਕੀਓ ਮਨ ਮੈਂ ਭੂਪਤ ਪੈ ਬਹੁ ਤੀਰ ਚਲਾਏ ਆਪਤ ਬਾਣ ਸੋ ਬਾਣ ਕਟੇ ਖੜਗੇ ਸਮਾ ਅਸ ਲੈ ਕਰ ਧਾਏ ਹੋਤ ਪਇਓ ਤਾ ਜੁਦ ਬਡੋ ਰਿਸ ਭੀਖਮ ਕੋ ਨਿਰਪ ਬੈਣ ਸੁਨਾਏ ਤੋ ਲਖੋ ਹਮਰੇ ਬਲ ਕੋ ਜਬ ਹੀ ਜਮ ਕੇ ਬਸ ਹੂੰ ਗ੍ਰਹਿ ਜਾਏ ਦੋਰਾ ਭਾਈ ਤਨ ਭੀਖਮ ਜੁਦ ਤੇ ਭੂਪ ਲਖੀਏ ਗਾਥ ਸੀਸ ਕਰਿਓ ਤੇ ਸੂਤ ਕੋ ਏਕ ਮਾਨ ਕੇ ਸਾਥ ਸੁਇਆ ਅਸਵਲੈ ਭੀਖਮ ਕੋ ਭਜ ਗਏ ਤਬ ਹੀ ਦੁਰਜੋਧਨ ਕੋ ਭਰਿਓ ਸੰਗ ਦ੍ਰੋਣ ਕੋ ਪੁੱਤਰ ਕਿਰਪਾ ਭਰ ਲੈ ਬਰਮਾ ਕਿਰਤ ਜਾਦ ਵਿਜੈ ਪਰਿਓ ਤਨ ਬਾਣ ਲੈ ਦ੍ਰੋਣ ਹੂੰ ਆਪ ਤਬੈ ਹਟ ਠਾਣ ਡਿਓ ਨਹ ਨਾਇਕ ਡਰਿਓ ਕਰਵਾਰ ਕਟਾਰਨ ਸੂਲਨ ਸਾਂਗਨ ਚੱਕਰਣ ਕੋ ਅਤ ਜੁਦ ਕਰਿਓ ਕਾਣ ਜੂ ਬਾਜ ਖੜਗੇ ਸੋ ਸਵਈਆ ਤੋ ਹੀ ਲੋ ਸ੍ਰੀ ਜਦਬੀਰ ਲੀਏ ਤਨ ਸ੍ਰੀ ਖੜਗੇਸ ਕੋ ਬੈਣ ਸੁਨਾਇਓ ਮਾਰਤ ਹੋ ਹਟਕੈ ਸੱਠ ਤੋ ਕਹੋ ਕਾਪਿਓ ਜੋ ਅਤਿ ਜੁਧ ਮਚਾਇਓ ਏ ਕਰੀ ਲਰ ਲੈ ਮਰ ਹੈ ਅਬ ਜਾਣਤ ਹੋ ਤੋਇ ਕਾਲ ਹੀ ਆਇਓ ਚੇਤ ਰੇ ਚੇਤ ਅਜੋ ਚਿਤ ਮੈਂ ਹਰਿਓ ਕਹਿ ਕਹਿ ਧਨ ਬਾਣ ਚਲਾਇਓ